ਹੁਣ ਤੁਹਾਡਾ ਵਜਨ ਹੌਲੀ ਹੌਲੀ ਘਟ ਹੋ ਰਿਹਾ ਹੈ ਅਤੇ ਤੁਸੀਂ ਹੌਲੀ ਹੌਲੀ ਉਸ ਫਟੀ ਹੋਈ ਜ਼ਮੀਨ ਵਿੱਚੋਂ ਬਾਹਰ ਆ ਰਹੇ ਹੋ ਜ਼ਮੀਨ ਦੀ ਉਪਰੀ ਸਤਹ ਵੱਲ ਆ ਰਿਹਾ ਹੈ ਫਟੀ ਹੋਈ ਜ਼ਮੀਨ ਚੋਂ ਤੁਸੀਂ ਹੌਲੀ-ਹੌਲੀ ਉੱਪਰ ਆ ਰਹੇ ਹੋ ਹੁਣ ਤੁਹਾਡਾ ਸਰੀਰ ਜ਼ਮੀਨ ਦੀ ਉਪਰੀ ਸਤਾ ਤੇ ਪਹੁੰਚ ਚੁੱਕਾ ਹੈ ਤੁਸੀਂ ਆਰਾਮ ਨਾਲ ਲੇਟੇ ਹੋਏ ਹੋ ਜ਼ਮੀਨ ਤੇ ਹੁਣ ਹੌਲੀ ਹੌਲੀ ਤੁਹਾਡੇ ਸਰੀਰ ਦਾ ਵਜ਼ਨ ਘਟ ਰਿਹਾ ਹੈ ਹੌਲਾ ਫੁੱਲ ਵਰਗਾ ਹੋ ਰਿਹਾ ਹੈ ਤੁਸੀਂ ਆਸਮਾਨ ਵਿੱਚ ਉਡਣ ਲਾਇਕ ਬਣਦੇ ਜਾ ਰਹੇ ਹੋ ਹੌਲੀ ਹੌਲੀ ਤੁਹਾਡਾ ਸਰੀਰ ਧਰਤੀ ਦੀ ਸਤਾ ਤੋਂ ਉੱਪਰ ਉੱਠ ਰਿਹਾ ਹੈ ਹੌਲਾ ਸਰੀਰ ਪਤੰਗ ਦੀ ਤਰ੍ਹਾਂ ਆਸਮਾਨ ਵੱਲ ਜਾ ਰਿਹਾ ਹੈ ਹੁਣ ਤੁਹਾਡਾ ਸਰੀਰ ਹਵਾ ਵਿੱਚ ਲਹਿਰਾ ਰਿਹਾ ਹੈ ਹਵਾ ਵਿੱਚ ਡਿੱਕੋ ਡੋਲੇ ਖਾ ਰਿਹਾ ਹੈ ਉੱਡ ਰਿਹਾ ਹੈ ਬਹੁਤ ਹੀ ਹਲਕਾ ਸਰੀਰ ਤੁਹਾਡਾ ਸਰੀਰ ਹਵਾ ਵਿੱਚ ਲਹਿਰਾ ਰਿਹਾ ਹੈ ਹੌਲੀ ਹੌਲੀ ਹੁਣ ਤੁਸੀਂ ਜ਼ਮੀਨ ਵੱਲ ਵਾਪਸ ਆ ਰਹੇ ਹੋ ਹੌਲੀ ਹੌਲੀ ਤੁਹਾਡਾ ਸਰੀਰ ਜ਼ਮੀਨ ਵੱਲ ਆ ਰਿਹਾ ਹੈ ਤੁਹਾਡਾ ਸਰੀਰ ਹੁਣ ਜ਼ਮੀਨ ਦੀ ਉਪਰੀ ਸਤ੍ਹਾ ਤੇ ਪਹੁੰਚ ਚੁੱਕਾ ਹੈ ਤੁਸੀਂ ਹੁਣ ਫਿਰ ਦੁਬਾਰਾ ਜ਼ਮੀਨ ਤੇ ਲੇਟੇ ਹੋਏ ਹੋ ਮਨੁੱਖ ਦੀ ਜ਼ਿੰਦਗੀ ਵਿੱਚ ਬਹੁਤ ਹੀ ਹਸੀਨ ਪਲ ਆਉਂਦੇ ਹਨ ਇਹੋ ਜਿਹੇ ਸੁੰਦਰ ਪਲ ਬਹੁਤ ਹੀ ਘੱਟ ਮੌਕੇ ਬਣਦੇ ਹਨ ਜਦੋਂ ਮਨੁੱਖ ਦਾ ਖੁਸ਼ੀ ਨਾਲ ਰੋਮ ਰੋਮ ਖੇਲ ਉੱਠਦਾ ਹੈ ਤੁਹਾਡੀ ਜ਼ਿੰਦਗੀ ਵਿੱਚ ਵੀ ਬਹੁਤ ਸਾਰੇ ਐਸੇ ਮੌਕੇ ਆਏ ਹੋਣਗੇ ਜਿਨ੍ਹਾਂ ਨੂੰ ਯਾਦ ਕਰਕੇ ਅੱਜ ਵੀ ਤੁਹਾਡਾ ਰੋਮ ਰੋਮ ਖੇਡ ਉੱਠਦਾ ਹੈ ਬਹੁਤ ਹੀ ਖੁਸ਼ਗਵਾਰ ਮਾਹੌਲ ਸੀ ਉਹ ਬਹੁਤ ਹੀ ਅੱਛਾ ਦਿਨ ਸੀ ਜਿਹੜਾ ਤੁਹਾਡੀ ਜੀਵਨ ਵਿੱਚ ਬਹੁਤ ਹੀ ਖੁਸ਼ੀਆਂ ਲੈ ਕੇ ਆਇਆ ਉਸ ਪਲ ਨੂੰ ਹੁਣ ਵੀ ਯਾਦ ਕਰੋ ਬਹੁਤ ਹੀ ਖੁਸ਼ੀ ਖੇੜਿਆਂ ਦਾ ਉਹ ਦਿਨ ਤੁਹਾਨੂੰ ਚਾਰ ਚਪੇਰਿਆਂ ਵਧਾਈਆਂ ਮਿਲ ਰਹੀਆਂ ਸਨ ਲੋਕ ਮੁਬਾਰਕਾਂ ਦੇ ਰਹੇ ਸਨ ਢੋਲ ਟਮੱਕੇ ਵੱਜ ਰਹੇ ਸਨ ਤੁਹਾਡਾ ਰੋਮ ਰੋਮ ਖੇਡ ਉੱਠਿਆ ਸੀ ਬਹੁਤ ਹੀ ਜ਼ਿੰਦਗੀ ਦਾ ਹਸੀਨ ਪਲ ਉਸ ਨੂੰ ਯਾਦ ਕਰੋ ਉਸ ਪਲ ਵਿੱਚ ਹੁਣ ਵੀ ਉਸੇ ਤਰ੍ਹਾਂ ਵਿਚਰੋ ਤੁਸੀਂ ਨੱਚ ਗਾ ਰਹੇ ਸੀ ਝੂਮ ਰਹੇ ਸੀ ਤੁਹਾਡੇ ਰਿਸ਼ਤੇਦਾਰ ਵੀ ਬਹੁਤ ਖੁਸ਼ ਸਨ ਉਸ ਮਾਹੌਲ ਵਿੱਚ ਵਿਚਰੋ ਉਸ ਮਾਹੌਲ ਨੂੰ ਸਾਖਿਆਤ ਹੁਣ ਉਸੇ ਤਰ੍ਹਾਂ ਹੀ ਫਿਰ ਦੇਖੋ ਕੁਝ ਸਮਾਂ ਪਹਿਲਾਂ ਤੁਸੀਂ ਆਪਣੇ ਸੱਜਣਾ ਸਾਥੀਆਂ ਨਾਲ ਪਰਿਵਾਰ ਸਮੇਤ ਸੈਰ ਕਰਨ ਗਏ ਸੀ ਜਿਹੜੀ ਜਗ੍ਹਾ ਤੁਹਾਨੂੰ ਸਭ ਤੋਂ ਸੁੰਦਰ ਲੱਗੀ ਹੋਵੇ ਕੋਈ ਬਾਗ ਬਗੀਚਾ ਕੋਈ ਪਹਾੜੀ ਦੀ ਸੈਰਗਾ ਕੋਈ ਪਾਰਕ ਕੋਈ ਚਸ਼ਮਾ ਹੁਣ ਵੀ ਉਸ ਸੁੰਦਰ ਸਥਾਨ ਦੀ ਸੈਰ ਕਰੋ ਜਿਵੇਂ ਤੁਸੀਂ ਆਪਣੇ ਸੱਜਣਾ ਮਿੱਤਰਾਂ ਨਾਲ ਉਸ ਜਗ੍ਹਾ ਹੱਸ ਖੇਡ ਰਹੇ ਸੀ ਮਟਰ ਗਸ਼ਤ ਕਰ ਰਹੇ ਸੀ ਕਿਤੇ ਉੱਚੇ ਉੱਚੇ ਫੁਆਰੇ ਚੱਲ ਰਹੇ ਸੀ ਕਿਤੇ ਸੋਹਣੇ ਸੋਹਣੇ ਫਲ ਸੁੰਦਰ ਸੁੰਦਰ ਬਾਗ ਬਹੁਤ ਹੀ ਉੱਚੀਆਂ ਪਹਾੜੀਆਂ ਥੱਲੇ ਡਿੱਗਦਾ ਪਾਣੀ ਮਨ ਨੂੰ ਮੋਹ ਰਿਆ ਸੀ ਕਿਤੇ ਪੰਗੜੇ ਪੈ ਰਹੇ ਸੀ ਉਸ ਸੀਨ ਨੂੰ ਹੁਣ ਵੀ ਆਪਣੇ ਦਿਮਾਗ ਦੀ ਸਕਰੀਨ ਤੇ ਲਿਆ ਕੇ ਦੇਖੋ ਹੁਣ ਤੁਸੀਂ ਉਸ ਥਾਂ ਤੋਂ ਅੱਗੇ ਤੁਰ ਪਏ ਹੋ ਅੱਗੇ ਬਹੁਤ ਹੀ ਸੰਘਣਾ ਜੰਗਲ ਹੈ ਵੱਡੇ ਵੱਡੇ ਰੁੱਖ ਝਾੜੀਆਂ ਲੰਮਾ ਲੰਮਾ ਸੰਘਣਾ ਕਾ ਇਸ ਜੰਗਲ ਵਿੱਚ ਕੋਈ ਰਸਤਾ ਨਹੀਂ ਕੇਵਲ ਛੋਟੀਆਂ-ਛੋਟੀਆਂ ਪਗਡੰਡੀਆਂ ਹਨ ਤੁਸੀਂ ਉਹਨਾਂ ਪਗਡੰਡੀਆਂ ਰਾਹੀਂ ਅੱਗੇ ਤੁਰੇ ਜਾ ਰਹੇ ਹੋ ਚਾਰ ਸਵੇਰੇ ਉੱਚੇ ਉੱਚੇ ਰੁੱਖ ਫਲਾਂ ਨਾਲ ਲੱਦੇ ਹੋਏ ਰੁੱਖ ਕਿਤੇ ਸੇਬ ਲੱਗੇ ਹੋਏ ਨੇ ਕੋਈ ਬੂਟਾ ਚੀਕਵਾਂ ਨਾਲ ਭਰਿਆ ਪਿਆ ਹੈ ਕੇਲੇ ਅਤੇ ਅੰਗੂਰਾਂ ਦੇ ਬੂਟੇ ਵੀ ਫਲਾਂ ਨਾਲ ਲੱਦੇ ਪਏ ਹਨ ਬੜੇ ਹੀ ਰਸਦਾਇਕ ਪੱਕੇ ਹੋਏ ਫਲ ਹੁਣ ਆਪ ਜੀ ਨੂੰ ਭੁੱਖ ਲੱਗ ਗਈ ਹੈ ਇਹਨਾਂ ਫਲਾਂ ਨੂੰ ਤੋੜ ਕੇ ਖਾਓ ਇਹਨਾਂ ਜੰਗਲਾਂ ਵਿੱਚ ਕੋਈ ਮਾਲੀ ਨਹੀਂ ਤੁਸੀਂ ਨਿਸ਼ਚਿੰਤ ਹੋ ਕੇ ਫਲ ਖਾਓ ਪਰ ਪੇਟ ਫਲ ਖਾਓ